ਬਈ ਬਿਗਟ ਕਰਨੇ ਕੋ ਤੋ ਨਿਰਪਤ ਬਰ ਜਨਕ ਪ੍ਰਿਥੀ ਤਲ ਦੁਤੀਏ ਦਿਵਾ ਕਰ ਸ੍ਰੀ ਮਕਰਾਸ਼ ਕੁਾਰ ਬਨਤਾ ਤੇ ਪ੍ਰਗਟ ਚੰਦਰ ਸੀ ਪ੍ਰਭਾ ਲਗਤ ਜੇ ਦੋਹਰਾ ਸ੍ਰੀ ਜਲ ਜਾਸ਼ ਸੁਤਾ ਤਮਨ ਜਾ ਕੋ ਰੂਪ ਅਪਾਰ ਗੜਤਾ ਸੀ ਤਰਨੀ ਬਹੋਰ ਗੜਨਾ ਸਕਾ ਕਰਤਾਰ ਬਈ ਕਲਪ ਬ੍ਰਿਛ ਧੁਜ ਤਾਹ ਇਕ ਨਿਰਪ ਬਾਰ ਪ੍ਰਗਟ ਪਇਓ ਜਨ ਦੁਤੀਏ ਕਿਰਨ ਧਾਰੇ ਅਤਿ ਰੂਪ ਜਨੇ ਰਜਾ ਕੋ ਜਗ ਥਗਤ ਰਹਿ ਜੇ ਨਿਰਖ ਤਰਨ ਮਾਗੜਿਲ ਰਾਜ ਕੁਾਰ ਨਿਰਖਨ ਉਪਵਨ ਇੱਕ ਦਿਨ ਚਲੀ ਲੀਨੇ 20 50 ਸਾਹਚਰੀ ਸੰਗ ਭਲੀ ਉਠਤ ਕਨੂਕਾ ਧੂਰ ਉਠਾਏ ਪਾਏ ਤਨ ਹੋ ਜਨਕ ਚਲੇ ਹਵੈ ਸੰਗ ਪ੍ਰਜਾ ਕੇ ਸਕਲ ਮਨ ਦੋਹਰਾ ਕਰਪ ਬ੍ਰਿਛ ਤੁਜ ਕੁਰ ਕਉ ਨਿਰਖ ਗਈ ਲਲਚਾਏ ਠਗ ਨਾਇਕ ਸੇ ਨੈਣ ਦੁਐ ਠਗ ਜੋ ਰਹੀ ਲਗਾਏ ਅੜਿਲ ਰਾਜ ਸੁਤਾ ਦੇ ਰੂਪ ਲੋਕ ਬਿਲੋਕ ਬਾਰੇ ਅਨੰਗ ਤਬ ਹੀ ਗਇਓ ਬਿਸਕ ਪ੍ਰਹਾਰ ਕਰ ਕਾਟ ਕਾਟ ਕਰ ਖਾਏ ਬਸਾਏ ਨਾ ਕਛੂ ਤੇ ਹੋ ਪੰਖਿਨ ਬਿਦਨਾ ਦਏ ਮਿਲੈ ਉਡ ਜਾਏ ਜਿਹੇ ਯੋ ਲਿਖ ਏਕ ਸੰਦੇਸਾ ਤਾਹੇ ਪਠਾਇਓ ਪਾਂਤ ਪਾਂਤ ਕੈ ਭੇਦ ਤਿਸੈ ਲਲਚਾਇਓ ਡਾਰ ਲਿਓ ਡੋਰਾ ਮੈਂ ਕਿਨੂ ਨਾ ਕਛ ਲਿਓ ਹੋ ਪਰੀ ਲੈ ਗਈ ਤਾਹੇ ਸੋ ਤਾਹੇ ਪਿਤ ਤ੍ਰੀ ਕਯੋ ਚਉ ਪੀਰ ਰੋਏ ਪੀੜਤਾ ਕੋ ਪਿਤ ਹਾਰਾ ਕਿਨੂ ਨਾ ਤਾ ਕੋ ਸੋਧ ਉਚਾਰਾ ਤਾ ਕੀ ਬਧੂ ਨਿਰਵਤ ਪਹਿ ਗਈ ਪਰੀ ਹਰਤ ਪਤ ਮੋਹਿ ਕਹ ਭਈ ਪਾਖੀ ਤੇ ਸੋਧ ਕਰੀ ਜੈ ਸ਼ਾਹਪੂਤ ਕਹ ਜਾਨ ਨਾ ਦੀਜੈ ਖੋਜ ਥਕੇ ਨਰ ਨਗਰ ਨਦੀ ਮੈਂ ਦੋਹਿਤਾ ਭੇਦ ਨਾ ਜਾਣਾ ਜੀ ਮੈਂ ਏਕ ਬਰਖ ਰਾਖਾ ਕਉ ਘਰ ਦੁਤੀਏ ਕਾਨ ਕਿਨਹੂ ਨਾ ਸੁਨਾ ਨਰ ਭਾਂਤ ਭਾਂਤ ਕੇ ਭੋਗਨ ਪਰੀਬ ਵਿਦ ਵਿਦਨ ਤਨ ਕ੍ਰੀੜਾ ਕਰੀ ਅੜਿਲ ਨਟ ਆਸਨ ਕਰ ਪ੍ਰਥਮ ਬਹੁਰ ਲਲਤਾਸਨ ਦੇਈ ਬਹੁ ਰੀਤ ਵਿਪਰੀਤ ਕਰੈ ਬਹੁ ਵਿਦ ਸੁਖ ਦੇਈ ਲਲਤਾਸਨ ਕੋ ਕਰਤ ਮਦਨ ਕੋ ਮਦ ਹਰਹਿ ਹੋ ਰਮਿਓ ਕਰਤ ਦਿਨ ਰਹਿਣ ਤਰਾਸ ਨਰੰਚ ਕਰੈ ਕਰਹਿ ਦੋਹਰਾ ਭਾਂਤ ਅਨਕ ਭਾਮਾ ਭਜਤ ਪਾਇਓ ਰਾਮ ਛਿਨ ਛਿਨ ਛਤਿਆ ਸੋ ਲਗੈ ਤਜਤ ਨਾ ਆਠੋ ਜਾਮ ਅੜਿਲ ਬਿਕਟ ਕਰਨ ਇੱਕ ਦਿਵਸ ਤਹਾਂ ਚਲ ਆਇਓ ਗਹਿ ਬਈਹਾ ਤੇ ਪੀ ਪਿਤਹਿ ਦਿਖ ਰਾਇਓ ਜੋਰ ਹਾਥ ਸਿਰ ਨਿਆਇ ਕਹਿਓ ਮੁਸਕਾਏ ਕਰ ਹੋ ਪਰੀ ਡਾਰ ਇਹ ਗਈ ਹਮਾਰੇ ਆਜ ਘਰ ਚਉ ਪਈ ਸਤ ਸਤ ਇਹ ਤਾਤ ਉਚਾਰਾ ਸੁਨੋਣ ਸੁਨਾ ਸੋ ਨੈਣ ਨਿਹਾਰਾ ਮਨੁੱਖ ਸੰਗ ਦਾ ਗ੍ਰਹਿ ਪਹੁੰਚਾਇਓ ਭੇਦ ਭੇਦ ਨਾ ਕਛ ਜੜ ਪਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 251 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਖਜੂ ਚੌਪਈ ਹੰਸ ਤੁਜਾ ਰਾਜਾ ਇਕ ਆਤਿ ਬਲ ਆਰੇ ਅਨੇਕ ਜੀਤੇ ਜਿਨ ਦਲ ਮਲ ਸੁਖਦ ਮਤੀ ਤਾ ਕੀ ਰਾਣੀ ਇਕ ਜਾ ਕੀ ਪ੍ਰਭਾ ਕਹਤ ਬਨਤਾ ਅਨੇਕ ਤਾ ਕੀ ਸਤਾ ਸੁਖਮਤੀ ਸੁਣੀ ਜਾ ਸਮ ਔਰ ਅਵਲਾ ਗੁਣੀ ਜੋ ਬਨੇ ਅਦਕ ਤਮਨ ਕੋ ਰਾਜਤ ਜੇ ਮੁਖ ਨਿਰਗ ਚੰਦਰਮਾ ਲਾਜਤ ਨਾਗਰ ਕੁਰ ਨਗਰ ਕੋ ਰਾਜਾ ਜਾ ਸਮ ਦੁਤੀਏ ਨ ਬਿਦਨਾ ਸਾਜਾ ਕਰਤ ਸ਼ਿਕਾਰ ਕੈ ਸੂ ਆਇਓ ਨਿਪ ਦੋਹਿਤਾ ਗ੍ਰਹਿ ਤਰ ਹੋਇ ਧਾਇਓ ਰਾਜ ਕੁਰ ਨਿਰਖਿਤ ਤਾ ਕੀ ਛਬ ਮਦ ਕਰ ਮਤ ਰਹੀ ਛਬ ਤਰ ਦਾਵੇ ਪਾਨ ਪੀਕ ਤਾ ਕੇ ਪਰ ਡਾਰੀ ਮੋਸੋ ਕਰੈ ਕੈ ਸੂ ਯਾਰੀ ਨਾਗਰ ਕੁਰ ਪਲਟ ਦੇ ਲਹਾ ਤਾਹੇ ਵਿਰੋ ਕੁਰਜ ਕਰ ਰਹਾ ਨੈਣ ਨੈਨ ਮਿਲੇ ਦੋਹਨ ਕੇ ਸੋਖ ਸੰਤਾ ਮਿਟੇ ਸਭ ਮਨ ਕੇ ਰੇ ਸਮਰਸੀ ਡਾਰ ਤਰ ਦੀਨੀ ਪੀਰੀ ਬਾਂ ਤਮਨ ਸੋਲੀਨੀ ਐਂਚ ਤਾਹੇ ਲੈ ਧਾਮ ਚੜਾਇਓ ਮਨ ਬਾਛਿਤ ਪ੍ਰੀਤਮ ਕਾ ਪਾਇਓ ਟੋਟਕ ਛੰਦ ਪੀਏ ਧਾਮ ਚੜਾਇ ਲਿਓ ਜਬੀ ਮਨ ਭਾਵਤ ਭੋਗ ਕੀਆ ਤਬਹੀ ਦੁਤ ਰੀਦ ਅਬ ਲੋਕ ਦਿਓ ਤ੍ਰਿਏ ਜੋਰ ਰਹੀ ਠਗ ਕੀ ਠਗ ਦਿਓ ਹੁਣ ਪੌੜ ਰਹੈ ਉਠ ਕੇਲ ਕਰੈ ਬਹੁ ਭਾਂਤ ਅਨੰਗ ਕੋ ਤਾਪ ਹਰੈ ਉਰ ਲਾਇ ਰਹੀ ਪੀ ਕੋ ਤ੍ਰੀ ਜੋ ਜਨ ਹਾਥ ਲਗੇ ਲਿਦ ਨੀਧਨ ਦਿਓ ਮਦਨੋਦ ਧਿਆਸਨ ਕਉ ਕਰ ਕੈ ਸਭ ਤਾਪ ਅਨੰਗਹਿ ਕੋ ਹਰ ਕੈ ਲਲਿਤਾਸਨ ਬਾਰ ਅਨੇਕ ਤਰੈ ਦੋ ਕੋਕ ਕੀ ਰੀਤ ਸੋ ਪ੍ਰੀਤ ਕਰੈ ਦੋਹਰਾ ਭਾਂਤ ਭਾਂਤ ਆਸਨ ਕਰੈ ਚੁੰਬਨ ਕਰਤੇ ਅਪਾਰ ਛੈਲ ਛੈਲਣੀ ਰਸ ਪਗੇ ਰਹੀ ਨਾ ਕਛੂ ਸੰਭਾਰ ਚਉਪਈ ਹਾਸ ਹਾਸ ਕੇਲ ਦਉ ਮਿਰ ਕਰੈ ਪਲਟ ਪਲਟ ਪ੍ਰੀ ਕੋ ਤ੍ਰਿਏ ਧਰੈ ਹੇਰ ਰੂਪ ਤਾ ਕੋ ਬਲ ਜਾਈ ਛੈਲਣ ਛੈਲ ਨ ਤਜੋ ਸੁਹਾਈ ਤਬ ਤਹ ਤਾਹ ਵਤ ਭਇਓ ਰਾਜ ਸੁਤਾ ਜੀ ਮੈਂ ਦੁਖ ਪਇਓ ਚਿਤ ਮੈਂ ਕਹੀ ਕਮਨ ਬਿਦ ਕੀ ਜੈ ਜਾਤੇ ਪਤ ਪਿਤ ਤੇ ਇਹ ਲੀਜੈ ਆਪ ਪਿਤਾ ਕੇ ਆਗੂ ਗਈ ਇਹ ਵਿਦ ਬਚਨ ਬਖਾਨਤ ਭਈ ਵਿਜਿਆ ਏਕ ਨਿਰਤ ਬਹੁ ਖਈ ਤਾਂ ਤੇ ਬੁੱਧਤਾ ਕੀ ਸਭ ਗਈ ਦੋਹਰਾ ਵਿਦਿਆ ਖਾਏ ਤੇ ਤਿਸੈ ਰਹੀ ਨਾ ਕਛੂ ਸੰਭਾਰ ਆਨ ਹਮਾਰੇ ਗ੍ਰਹਿ ਤਸਾਇ ਆਪਨੋ ਧਾਮ ਵਿਚਾਰ ਚਉਪਈ ਤਬ ਮੈਂ ਹੀਰ ਤਿਸੈ ਨਾ ਕਛ ਭੋਜਨ ਖੈਬੇ ਕਹ ਦੀਨਾ ਅਬ ਸੋ ਕਰੋ ਤੁਮ ਜੋ ਮੋਹਿ ਉਚਾਰੋ ਜੀਤ ਤਜੋ ਕਹਿ ਜੀਏ ਤੇ ਮਾਰੋ ਜੋ ਚਲ ਗ੍ਰਹਿ ਦੁਸ਼ਮਨ ਹੂੰ ਆਵੈ ਜੋ ਤਾਕੋ ਗ੍ਰਹਿ ਕੇ ਨਿਰਭਕਾਵੈ ਨਰਕ ਵਿਖੈ ਤਾਕੋ ਜਮ ਡਾਰੈ ਭਲਾ ਨਾ ਤਾ ਕਹ ਜਗਤੂ ਚਾਰੈ ਦੋਹਰਾ ਜੋ ਆਵੇ ਨੇ ਧਾਮ ਚੱਲ ਧਰਮ ਭਰਾਤ ਤਿਹ ਜਾਣੇ ਜੋ ਕਛ ਕਹਿ ਸੋ ਕੀਜੀਐ ਭੂਲ ਨਾ ਕਰੀਐ ਹਾਨੀ ਚਉਪਈ ਤਬ ਨਿਵਤਾ ਕੋ ਭੂਲ ਪਠਾਇਓ ਨਿਕਟਾ ਆਪਣੇ ਤਿਹ ਬੈਠਾਇਓ ਦੋਹਤਾ ਵਹਿ ਤਵਨ ਕਾ ਦੀਨੀ ਜਾ ਸੋ ਰਤ ਆਗੇ ਜਿਨ ਕੀਨੀ ਦੋਹਰਾ ਲੈ ਦੋਹਤਾ ਤਾ ਕੋ ਦਈ ਚਿਤ ਮੈਂ ਪਇਓ ਅਸੋਗ ਦੋਹਤਾ ਕੋ ਕਛ ਨਾ ਲਹਾ ਗੂੜ ਅਗੂੜ ਪ੍ਰਯੋਗ ਚਉਪਈ ਮਨ ਭਾਵਤ ਪਾਵਤ ਪਤ ਪਈ ਇਹ ਛਲ ਸੋ ਪਿਤ ਕਹ ਛਲ ਗਈ ਭੇਦ ਭੇਦ ਕਿਨਹੂ ਨਹਿ ਪਾਇਓ ਲੈ ਨਾਗਰ ਤ੍ਰਿਏ ਤਾਮ ਸਿਧਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 252 ਬਾਵਨੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ